ਅਥ ਤ੍ਰਿਆ ਜਛਣੀ 23ਵਾਂ ਗੁਰੂ ਕਥਨੰ ਅਨੂਪ ਨਰਾਛਨ ਬਜੰਤ ਨਾਦ ਦੁਦਰੰਗ ਉਠੰਤ ਨੇਸਨੰ ਸੁਰੰਗ ਭਜੰਤ ਅਰਜਤੰ ਅਗੰਭ ਬਿਲੋਕ ਭਾਰਗੁੰ ਪਸੰ ਬਿਲੋਕ ਕੰਚਨੰ ਗਿਰੰਤ ਤਜ ਮਾਨ ਖੀਪੰ ਸਸੋਖ ਤਾਪ ਸੀਤਨੰ ਅਲੋਕ ਲੋਕਣੋ ਬਪੰ ਅਨੇਕ ਜਛ ਗੰਧਰਮੰਗ ਬਸੇਖ ਵਿਦ ਕਾ ਧਰੀ ਨਿਰਕਤ ਨਾਗਣੀ ਮਹਾ ਬਸੇਖ ਬਾਸ ਵੀ ਸੁਰੀ ਪਵਿੱਤਰ ਪਰਮ ਪਾਰਵਤੀ ਅਨੂਪ ਆਲਕਾ ਪਤੀ ਅਸਕਤ ਆਪਤੰਗ ਮਹਾ ਵਿਸੇਖ ਆਸੁਰੀ ਸੁਰੀ ਅਨੂਪ ਏਕ ਜਛਣੀ ਮਮੋਹ ਰਾਗਨੋ ਮਨੰ ਕੁਮੰਤ ਕੂਰਣੰ ਛਿਤੰ ਲਗੰਤ ਸਾਰੰਗੋ ਸਰੰ ਵਿਸਾਰ ਨੇਹ ਗੇਹਣੰ ਸਨੇਹ ਰਾਗਨੋ ਮਨੰ ਮ੍ਰਿਗੀ ਸਜਾਨ ਕੂਨ ਤੰਕਰਤੇਣ ਕ੍ਰਿਸ ਕ੍ਰਿਤੀ ਸਰੰ ਰਰੀਜ ਰਾਗਨੋ ਚਿਤੰ ਪਤੰਤ ਰਾਗ ਸੋ ਪ੍ਰਵੰ ਬਜੰਤ ਕਿੰਗੁਰੀ ਕਰੰ ਮਮੋਹ ਆਸਰਮੰ ਗਤੰ ਸਸਜ ਸਾਇ ਕੰਸ ਕੰਕ ਪੰਤ ਕਾਮਨੋ ਕਲੰ ਪਰਮੰਤ ਭੂਤਲੰਗ ਪਲੰ ਭੁਗੰਤ ਪਾਮਣੀ ਦਲੰ ਤੋਮਰ ਛੰਦ ਗੁਣਵੰਤ ਸੀਲ ਅਪਾਰ ਦਾ ਚਾਰ ਚਾਰ ਉਦਾਰ ਰਸ ਰਾਗ ਸਰਬ ਸਪੰਨ ਧਰਨੀ ਤਲਾ ਮੈਂ ਧਨ ਤੋਮਰ ਛੰਦ ਇਕ ਰਾਗ ਗਾਵਤ ਨਾਰ ਗੁਣਵੰਤ ਸੀਲ ਅਪਾਰ ਸੁਤਾਮ ਲੋਚਨ ਚਾਰ ਸੰਗੀਤ ਕਰਤ ਵਿਚਾਰ ਦੁਤਿਮਾਨ ਰੂਪ ਅਪਾਰ ਗੁਣਵੰਤ ਸੀਲ ਉਦਾਰ ਸੁਖ ਸਿੰਧ ਰਾਗ ਨਿਧਾਨ ਹਰ ਲੇਤ ਹੇਰਤ ਪ੍ਰਾਨ ਤੋਮਰ ਛੰਦ ਅਕਲੰਕ ਜੁਬਨ ਮਾਨ ਸੁਖ ਸਿੰਧ ਸੁੰਦਰ ਥਾਨ ਇਕ ਚਿਤ ਗਾਵਤ ਰਾਗ ਉਠੰਤ ਜਾਣ ਸੁਹਾਗ ਤੇ ਪੇ ਕੈ ਜਟ ਰਾਜ ਸੰਗ ਲੀਨ ਜੋਗ ਸਮਾਜ ਰਹਿ ਰੀਜ ਆਪਨ ਚਿਤ ਜੁਗ ਰਾਜ ਜੋਗ ਪਵਿੱਤ ਏ ਭਾਂਤ ਜੋ ਹਰਿ ਸੰਗ ਹਿਤ ਕੀਜੀਐ ਅਨਰੰਗ ਤਾ ਪਾਈਐ ਹਰਿ ਲੋਕ ਏ ਬਾਤ ਮੈਂ ਨਹੀਂ ਸੋਕ ਚਿਤ ਚੌਬ ਸੋ ਭਰ ਚਾਏ ਗੁਰ ਜਾਨ ਕੈ ਪਰ ਪਾਏ ਚਿਤ ਤੌਣ ਕੇ ਰਸ ਪੀਨ ਗੁਰ ਤੇ ਸੋ ਤਿਹ ਕੀਨ ਇਤ ਜਛਨੀ ਨਾਰ ਰਾ ਗਾਵਤੀ ਗੁਰੂ ਤੇ ਸੋ ਸਮਾਪਤੰ ਤੋਮਰ ਛੰਦ ਤਬ ਬਹੁਤ ਪਰਖ ਪ੍ਰਮਾਨ ਜਨ ਮੇਰ ਸਿੰਘ ਮਹਾਨ ਕੀ ਘੋਰ ਤਪਸਾ ਉਗਰ ਤਬ ਰੀਜੇ ਕੈ ਸੁਗਰ ਜਗ ਦੇਖ ਕੈ ਵਿਵਹਾਰ ਮਨ ਰਾਜ ਕੀਨ ਵਿਚਾਰੇ ਇਨ ਕੌਣ ਸੋ ਬਜਾਏ ਫਿਰ ਲੀਤ ਤੇ ਆਪ ਮਿਲਾਏ ਤੇ ਜੀਨੀਐ ਕਰ ਗਿਆਨ ਤਬ ਹੋਏ ਪੂਰਨ ਧਿਆਨ ਤੇ ਜਾਣੀਐ ਜਤ ਜੋਗ ਤਬ ਹੋਏ ਦੇਹ ਰੋਗ ਤਬ ਏਕ ਪੁਰਖ ਪਛਾਣ ਜਗਨਾਸ ਜਾਹਿਨ ਜਾਨ ਸਤ ਜਗਤ ਕੋ ਪਤ ਦੇਖ ਅਨਭਉ ਅਨੰਤ ਭੇਖ ਬਿਨ ਏਕ ਨਾਹਿ ਸ਼ਾਂਤ ਸਭ ਤੀਰਥ ਕਿਉ ਨਾ ਅਨਾਤ ਜਬ ਸੇਵਿਓ ਇਕ ਨਾਮ ਤਬ ਹੋਏ ਪੂਰਨ ਕਾਮ ਬਿਨ ਏਕ 24 ਭੋਗ ਸਭ ਹੀ ਤਰਾ ਸਭ ਲੋਕ ਜਿਨ ਏਕ ਕਉ ਪਹਿਚਾਨ ਤਿਨ 24 ਸੋ ਰਸਮਾਨ ਜੇ ਏਕ ਕੇ ਰਸ ਪੀਨ ਤਿਨ ਚੌਬਿਸੋ ਰਸ ਲੀਨ ਜਿਨ ਏਕ ਕੋ ਨਹੀਂ ਬੂਝ ਤੇ ਚੌਬਿਸੈ ਨਹੀਂ ਸੂਝ ਜਿਨ ਏਕ ਕੋ ਨਹੀਂ ਚੀਨ ਤਿਨ ਚੌਬਿਸੈ ਫਲਹੀਨ ਜਿਨ ਏਕ ਕੋ ਪਹਿਚਾਨ ਤਿਨ ਚੌਬਿਸੈ ਰਸਮਾਨ ਵਿਚਿਤ੍ਰ ਪਦ ਛੰਦ ਏਕ ਹੈ ਜੋ ਮਨ ਆਨਾ ਦੂਸਰ ਭਾਵ ਨ ਜਾਣਾ ਦੰਦਵ ਦੌਰ ਬਜਾਏ ਫੂਲ ਸੁਰਨ ਵਰਖਾਏ ਹਰਖੈ ਸਭ ਜਟ ਧਾਰੀ ਗਾਵਤ ਦੇ ਦੇ ਧਾਰੀ ਜਿਤ ਤਿਤ ਡੋਲਤ ਫੂਲੇ ਗ੍ਰਹਿ ਕੇ ਸਭ ਦੁਖ ਫੂਲੇ ਤਾਰਕ ਛੰਦ ਬਹੁ ਵਰਖ ਜਵੈ ਤਪਸਾ ਤਿਹ ਕੀਨੀ ਗੁਰਦੇਵ ਕਿਰਿਆ ਜੋ ਕਹੀ ਧਰ ਲੀਨੀ ਤਬ ਨਾਥ ਸਨਾਥ ਹੋਏ ਬਿਉਤ ਬਤਾਈ ਤਬ ਹੀ ਦਸੋਦ ਸੂਜ ਬਨਾਈ ਦੇ ਦੇ ਤਵੈ ਗੁਰ 24 ਕਹਿ ਕਹਿ ਗਿਰ ਮੇਰ ਗਏ ਸਭ ਹੀ ਮਨ ਲੈ ਕੈ ਤਬ ਜਬ ਘੋਰ ਤਹਾ ਤਿਨ ਕੀਨੀ ਗੁਰਦੇਵ ਤਵੈ ਤੇ ਜਾ ਸਿਖ ਦੀਨੀ ਤੋਟਕ ਛੰਦ ਕਿਰ ਮੇਰ ਕੈ ਰਖਬਾਲ ਕਲੈ ਧਰ ਸੀਸ ਜਟਾ ਭਗਵੇ ਪਟ ਕੈ ਤਬ ਘੋਰ ਕਰਾ ਬਹੁ ਬਰਖ ਦਿਨਾਈ ਹਰ ਜਾਪ ਨਾ ਛੋਰ ਸੇਖ ਛਿਨਾ 10 ਲੱਖ 120 ਸਹੰਸਰ ਬਰਖੰ ਤਬ ਕੀਨ ਤਹਾ ਬਹੁ ਭਾਂਤ ਰਖੰ ਸਭ ਦੇ ਸੰਦੇਸ਼ ਚਲਾਇ ਮਤ ਮੁਨ ਦੇ ਮਹਾਮਤ ਗੂੜ ਗਤੰ ਰੇਖ ਰਾਜ ਦਸਾ ਜਬ ਅੰਤ ਪਈ ਬਲ ਜੋਗੋ ਤੇ ਮੁਨ ਜਾਣ ਲਈ ਤੂਰੋ ਜਗ ਤੌਲਰ ਜਾਣ ਜਟੀ ਕਛ ਔਰ ਕਰਿਆ ਇਹ ਭਾਂਤ ਠਟੀ ਸਦ ਕੈ ਪਵਨੈ ਰਿਖ ਜੋਗ ਬਲੰ ਤਾ ਚਾਲ ਕਲੇ ਵਰ ਭੂਮ ਤਲੰ ਕਲ ਫੋਰ ਉਤਾਲ ਕਪਾਲ ਕਲੀ ਤੇ ਜੋਤ ਸੋ ਜੋਤ ਹੈ ਮਦ ਮਿਲੀ ਕਲ ਕਾਲ ਕਰਵਾਲ ਕਰਾਲ ਲਸੈ ਜਗ ਜੰਗਮ ਥਾਵਰ ਸਰਬ ਕਸੈ ਜਗ ਕਾਲ ਹੈ ਜਾਲ ਵਿਸਾਲ ਰਚਾ ਜੇ ਬੀਜ ਫਸੇ ਬਿਨ ਕੋ ਨਾ ਬਚਾ ਸਵਈਆ ਦੇਸ ਵਿਦੇਸ ਨਰੇ ਸੰਜੀਤ ਅਨੇਸ ਵੜੇ ਅਵਨੇ ਸੰਘਾਰੇ ਆਠ ਹੋਈ ਸਿੰ ਨਵ ਨਿਦ ਸਮਰਿਦਨ ਸਰਬ ਪਰੇ ਗ੍ਰਹਿ ਸਾਰੇ ਚੰਦਰਮੁਖੀ ਬਨਤਾ ਬਹੁਤ ਹੈ ਘਰ ਮਾਲ ਪਰੇ ਨਹੀਂ ਜਾਤ ਸੰਭਾਰੇ ਨਾ ਬਹੀਨ ਅਧੀਨ ਪਏ ਜਮ ਅੰਤ ਕੋ ਨਾਗੇ ਹੀ ਪਾਇ ਸਿਧਾਰੇ ਰਾਮਨ ਕੇ ਮਹਿ ਰਾਮਨ ਕੇ ਮਨ ਕੇ ਨਲ ਕੇ ਚਲਤੇ ਨਾ ਚਲੀ ਗੋ ਹੋਇ ਦਲੀਪਤ ਕੌਰ ਕੈ ਨਹੀਂ ਸਾਥ ਦਇਓ ਰਘੁਨਾਥ ਬਲੀ ਕਉ ਸੰਗ ਚਲੀ ਅਵਲੋ ਨਹੀਂ ਕਹੂ ਕੇ ਸਾਚ ਕਹੋ ਅਗਿਓਗ ਦਲੀ ਸੋ ਚੇਤ ਰੇ ਚੇਤ ਚੇਤ ਮਹਾ ਪਸ ਕਾਹੂ ਕੇ ਸੰਗ ਚਲੀ ਨਾ ਹਲੀ ਹਉ ਸਾਚ ਔ ਝੂਠ ਕਹੈ ਬਹੁਤੇ ਵਿਦ ਕਾਮ ਕ੍ਰੋਧ ਅਨੇਕ ਕਮਾਏ ਭਾਜ ਨਲਾਜ ਬਚਾ ਧਨ ਕੇ ਡਰ ਲੋਕ ਗਇਓ ਪਰ ਲੋਕ ਗਵਾਏ ਦਵਾਦਸ ਪਰਖ ਪੜਾ ਨਾ ਗੁੜਿਓ ਜੜ ਰਾਜੀਵ ਲੋਚਨ ਨਾਹਿਨ ਪਾਏ ਲਾਜ ਵਿਹੀਨ ਅਧੀਨ ਗਹੇ ਜਮ ਅੰਤ ਕੋ ਨਾਗੇ ਹੀ ਪਾਇ ਸਿਧਾਏ ਕਾਇ ਕੋ ਬਸਤਰ ਤਰੋ ਭਗਵੇ ਮੋਨਿ ਤੇ ਸਭ ਭਾਵਕ ਬੀਜ ਜਲੈਗੀ ਕਿਉ ਮੇਰੀ ਚਲਾਵਤ ਹੋ ਦਿਨ ਦੁਐਕ ਚਲੈ ਸਬਦਾ ਨਾ ਚਲੈਗੀ ਕਾਲ ਕਰਾਲ ਕੀ ਰੀਤ ਮਹਾ ਏਕਾਉ ਜੁਗੇ ਛਲੀ ਨਾ ਛਲੈਗੀ ਸੁੰਦਰ ਦੇ ਤੁਮਾਰੀ ਮਹਾ ਮੁਨੀ ਅੰਤਮ ਸਾਨ ਹੋਇ ਧੂਰ ਰਲੈਗੀ ਕਾਹੇ ਕੋ ਪਉਨ ਪਛੋ ਸੁਨੋ ਮੁਨੀ ਪਉਨ ਪਛੇ ਕਛ ਹਾਥ ਨ ਆਇ ਹੈ ਕਾਇ ਕੋ ਵਸਤਰ ਕਰੋ ਭਗਵਾਨ ਬਾਤਨ ਸੋ ਭਗਵਾਨ ਨਾ ਹੋਵੇ ਹੈ ਵੇਦ ਪੁਰਾਣ ਪ੍ਰਮਾਨ ਕਾ ਦੇਖੋ ਤੇ ਸਭ ਹੀ ਬਸ ਕਾਲ ਸਭੈ ਹੈ ਜਾਰ ਅਨੰਗਣ ਨੰਗ ਕਹਾਵਤ ਸੀਸ ਕੀ ਸੰਗ ਜਟਾਉ ਨ ਜੈ ਹੈ ਕੰਚਨ ਕੋਟ ਗਿਰਿਓ ਕਹ ਕਾਹੇ ਨਾ ਸਾ ਤੂੰ ਸਾਗਰ ਕਿਉ ਨਾ ਸੁਕਾਨੋ ਪਸ਼ਚਮ ਭਾਨ ਉਦਿਓ ਕਹ ਕਾਹੇ ਨਾ ਗੰਗ ਬਹੀ ਉਲਟੀ ਅਨੁਮਾਨੋ ਅੰਤ ਬਸੰਤ ਤਪਿਓ ਰਵ ਕਾਹੇ ਨ ਚੰਦ ਸਮਾਨ ਦਨੀਸ ਪ੍ਰਮਾਨੋ ਕਿਉ ਡੁਮ ਢੋਲ ਡੁਬੀਨ ਤਰਾ ਮੁਨਿ ਰਾਜ ਨਿਪਾਤਨ ਤਿਉ ਜਗ ਜਾਨੋ ਅਤਰ ਪਰਾਸਰ ਨਾਰਦ ਸਾਰਦ ਵਿਆਸ ਤੇ ਆਜ ਤੇ ਮਨ ਭਾਏ ਗਾਲ ਵਿਆਦ ਅਨੰਤ ਮਨੀਸ਼ਵਰ ਬ੍ਰਹਮ ਤੇ ਨਹੀਂ ਜਾਤ ਕਨਾਏ ਅਗਸਤ ਪੁਲਸਤ ਵਿਸ਼ਿਸ਼ਟ ਤੇ ਆਦ ਨ ਜਾਣ ਪਰੇ ਕਿਹ ਦੇਸ ਪਠਾਏ ਮੰਤਰ ਚਲਾਏ ਬਨਾਏ ਮਹਾ ਮਤਿ ਫੇਰ ਮਿਲੇ ਪਰ ਫੇਰ ਨ ਆਏ ਬ੍ਰਹਮ ਨਿਰੰਦਰ ਕੋ ਹੋਰ ਮੁਨੀਸ ਕੀ ਜੋਤ ਸੋ ਜੋਤ ਕੇ ਮਤ ਮਿਲਾਨੀ ਪ੍ਰੀਤ ਰਲੀ ਪਰਮੇਸ਼ਰ ਸੋ ਜਿਮ ਬੇਦਨ ਸੰਗ ਮਿਲੈ ਜਿਮ ਬਾਣੀ ਪੁਨ ਕਥਾ ਮੁਨ ਨੰਦਨ ਕੀ ਕਹਿ ਕਹਿ ਮੁਖ ਸੋ ਕਬ ਸਿਆਮ ਬਖਾਨੀ ਪੂਰਨ ਤਿਆਇ ਭਇਓ ਤਬ ਹੀ ਜੈ ਸ੍ਰੀ ਜਗਨਾਥ ਭਵੇਸ ਭਵਾਨੀ ਇਤ ਸ੍ਰੀ ਵਿਜਿਤਰ ਨਾਟਕ ਗ੍ਰੰਥੇ ਦਤ ਮਹਾਤਮ ਰੁਦਰ ਅਵਤਾਰ ਪ੍ਰਬੰਧ ਸਮਾਪਤੰ ਸੁਭਮ ਭਵੇਤ ਗੁਰੂ 24